ਕਿਉਂ ਕਰ ਵਾਦਾ ਸਰਪਣੀ ਖਾਦਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਜਵਾਬ ਵੀ ਨਹੀਂ ਸ਼ਾਰਟ ਹੈ ਸਵਾਲ ਵੀ ਸ਼ਾਰਟ ਹੈ ਕਹਿੰਦੇ ਦੁਰਮਤ ਬਾਦਾ ਸਰਪਣੀ ਖਾਦਾ ਇਹਨੇ ਪੁੱਠੀ ਮੱਤ ਫੜ ਲਈ ਹੁਕਮ ਦਾ ਵਿਰੋਧ ਕਰ ਲਿਆ ਘਰ ਦੇ ਵਿੱਚ ਪਾਰਟੀ ਘਰ ਦੇ ਵਿੱਚ ਜਿੰਨਾ ਟੱਬਰ ਸੀ ਨਾ ਸਾਰਾ ਉਹਦੇ ਨਾਲ ਮਤ ਭੇਦ ਪੈਦਾ ਹੋ ਗਿਆ ਆਪਣੀ ਰਾਏ ਨੂੰ ਵੱਡੀ ਮੰਨਣ ਲੱਗ ਗਿਆ ਵੀ ਮੇਰੀ ਮੰਨੋ ਆਪਣੀ ਪੁੱਠੀ ਨੂੰ ਸਿੱਧੀ ਕਰਕੇ ਮੰਨਣ ਬਣਾਉਣ ਲੱਗ ਦੁਰਮਤ ਐਸੀ ਮਤ ਫੜ ਲਈ ਇੱਕ ਦੂਏ ਤੋਂ ਦੂਰ ਹੋਣ ਵਾਲੀ ਵਿਰੋਧ ਵਾਲੀ ਵਿਰੋਧ ਪੈਦਾ ਹੋ ਗਿਆ ਸੱਚ ਨਾਲ ਇਹਦਾ ਦੁਰਮਤ ਵਾਦਾ ਉੱਠੀ ਮਤ ਹੋ ਗਈ ਆਪਣੀ ਚਲਾਉਣ ਲੱਗ ਗਿਆ ਦੁਰਮਤ ਵਾਦਾ ਸਰਪੜੀ ਗੱਦ ਖਾਲਿਆ ਸਰਪੜੀ ਨੂੰ ਛੱਡ ਦਿੱਤਾ ਮਾਇਆ ਚਾਰ ਹੋਈ ਕਿਉਂਕਿ ਦੁਰਮਤ ਆਪਣੇ ਆਪ ਚ ਸਰਪੜੀ ਹੈ ਦੁਰਮਤ ਨਾਲ ਪ੍ਰੇਮ ਕਰਨਾ ਚਾਲ ਦੁਰਮਤ ਕੋ ਚਲਾ ਜਾ ਦੁਰਮਤ ਦਾ ਦੋ ਵੀ ਸਰਪਣੀ ਜਾਏ ਆਪਣੇ ਖਾਏ ਦੁਰਮਤ ਨਾਲੇ ਜੋੜਤਾ ਸਾਰੀ ਇੱਥੇ ਦੁਰਮਤ ਭਰੀ ਹੋਈ ਹੈ ਇੱਥੇ ਸੰਸਾਰ 'ਚ ਗੁਰਮਤ ਤਾਂ ਬਾਹਰੋਂ ਹੁੰਦੀ ਹੈ ਤੁਰਕੀ ਬਾਣੀ ਇੱਥੇ ਦੀਆਂ ਜਿੰਨੀਆਂ ਮਤਾਂ ਨੇ ਸਭ ਦੁਰਮਤ ਹੈ ਸੰਸਾਰੀ ਮਤਾਂ ਸਾਰੀਆਂ ਦੁਰਮਤ ਨੇ ਜ਼ੁਲਮਤ ਦੀਆਂ ਵੈਰਾਈਟੀਆਂ ਨੇ ਮਾਇਆ ਦੇ ਸਰਪੰਚ ਜ਼ੁਲਮਤ ਹੈ ਹਾਂ ਜ਼ੁਲਮਤ ਹੈ ਹੋਰ ਕੌਣ ਜਿਹੜੀ ਚੇਤਨਾ ਨਾਲ ਮਨ ਨੂੰ ਦੂਰ ਕਰਦੀ ਹੈ ਜਿਹੜੀ ਤੁਹਾਨੂੰ ਸੱਚ ਤੋਂ ਦੂਰ ਕਰਦੀ ਹੈ ਉਹ ਦੁਰਮਤ ਹੈ ਕੋਈ ਸੰਤ ਸੱਚ ਨਾਲ ਨਹੀਂ ਜੋੜਦਾ ਕੋਈ ਸੰਤ ਸੱਚ ਨਹੀਂ ਬੋਲਦਾ ਸੱਚ ਬੋਲੂ ਕੱਲਾ ਰਹਿ ਜੂ ਜਿਹੜਾ ਸੱਚ ਬੋਲੂ ਕੱਲਾ ਰਹਿ ਜਾਊਗਾ ਤੇ ਤਾਂ ਘਰ ਦੇ ਨੂੰ ਕੁਝ ਕਰਤਾ ਉਹਨੂੰ ਕੁਝ ਕਰਤਾ ਸੱਚ ਬੋਲਣ ਵਾਲਾ ਜੋੜਨ ਵਾਲਾ ਹੁੰਦਾ ਹੈ ਝੂਠ ਬੋਲਣ ਵਾਲਾ ਸਾਰਿਆਂ ਨੂੰ ਪਾੜਨ ਵਾਲਾ ਹੁੰਦਾ ਇਹ ਸੰਤਾਂ ਇੱਕ ਦੂਜੇ ਨੂੰ ਪਾੜ ਕੇ ਬਣੇ ਹੋਏ ਨੇ ਪਾੜੋ ਤੇ ਰਾਜ ਕਰੋ ਝੂਠ ਦਾ ਰਾਜ ਚੱਲਦਾ ਹੀ ਪਾੜੋ ਤੇ ਰਾਜ ਕਰੋ ਨਾਲ ਸੱਚ ਦਾ ਰਾਜ ਜੋੜ ਕੇ ਹੁੰਦਾ ਸੱਚਖੰਡ ਦਾ ਰਾਜ ਜੋੜ ਕੇ ਹੈ ਇੱਕ ਤੋਂ ਜੁੜੇ ਨੇ ਸਾਡੇ ਤਾਂ ਰਾਜ ਹੈ ਚੂੜ ਦਾ ਰਾਜ ਡਿਵਾਈਡ ਐਂਡ ਰੂਲ ਹੈ ਇੱਥੇ ਦਾ ਫਾਰਮੂਲਾ ਇਸ ਕਰਕੇ ਇੱਥੇ ਦਾ ਰਾਜ ਸਟੇਬਲ ਰਾਜ ਨਹੀਂ ਹੈ ਕਦੇ ਕੋਈ ਤਕੜਾ ਹੋ ਜਾਂਦਾ ਕਦੇ ਕੋਈ ਖੋਲਣ ਨਾ ਕਦੇ ਕੋਈ ਖੋਲਣ ਡਿਵਾਈਡ ਐਂਡ ਰੂਲ ਹੈ ਵਰਲਡ ਦਾ ਰਾਜ ਰਹੂਗਾ ਰਿਹਾ ਔਰ ਸਟੇਬਲ ਹੋਣਾ ਵੀ ਹੈ ਨਹੀਂ ਝਗੜੇ ਰਹਿਣਗੇ ਸੱਚਖੰਡ ਦਾ ਰਾਜ ਹਮੇਸ਼ਾ ਰਹੂ ਇੱਥੇ ਵੀ ਇੱਥੇ ਔਰ ਕੋਈ ਝਗੜਾ ਨਹੀਂ ਚੱਲੂ ਉਸੇ ਦਾ ਇਹ ਤਾਂ ਚਲਾਉਣਾ ਚਾਹੁੰਦੇ ਨੇ ਚੱਲਦਾ ਇਹਨਾਂ ਦਾ ਹੈ ਨਹੀਂ ਦੁਰਮਤ ਵਾਦਾ ਸਰਪੜੀ ਖਾਦਾ ਮਨਮੁਖੀ ਖੋਇਆ ਗੁਰਮੁਖੀ ਲਾਦਾ ਦੁਰਮਤ ਮਨਮੁਖ ਦੀ ਮਤ ਹੈ ਜਦੋਂ ਮਨੁੱਖਾਂ ਦੀ ਮੱਤ ਦੇ ਮਗਰ ਚੱਲ ਪਿਆ ਮਨੁੱਖੀ ਮੱਤ ਦੁਰਮਤ ਚੱਲ ਪਿਆ ਤੇ ਸਾਰਾ ਗਿਆਨ ਗੜ ਗਿਆ ਗੁਣ ਗਲ ਕੇ ਸਾਰਾ ਖੋਇਆ ਗਿਆ ਦੁਰਮਤ ਨੇ ਮੰਨ ਲਿਆ ਆਪਣੇ ਨਾਲ ਜੋੜ ਲਿਆ ਆਪਣੇ ਨਾਲ ਦੁਰਮਤ ਦਾ ਚੇਲਾ ਹੋ ਗਿਆ ਸਰਪ ਨੇ ਖਾਦਾ ਮਨੁੱਖ ਖੋਇਆ ਮਨੁੱਖ ਹੋ ਗਿਆ ਸੀ ਤਾਂ ਖੋਇਆ ਮਨ ਮਨ ਚਿੱਤ ਦੀ ਗੱਲ ਮੰਨਣ ਤੇ ਹਟ ਗਿਆ ਸੀ ਮਨ ਵਾਗੀ ਹੋ ਗਿਆ ਸੀ ਮੈਂ ਕਹਿੰਦਾ ਮਨ ਕਹਿੰਦਾ ਮੈਂ ਚੌਧਰੀ ਹਾਂ ਦੁਖੀ ਵਾਗੀ ਹੋ ਗਿਆ ਮਨ ਮਾ ਵਾਸੀ ਰਾਜਾ ਹੋ ਗਿਆ ਖੋਇਆ ਸਾਰੇ ਗੁਣ ਗਲ ਗਏ ਮਨ ਦੇ ਚਾਰੇ ਗੁਣ ਗਲ ਗਏ ਉਹਨੂੰ ਖੋਇਆ ਕਿ ਫਿਰ ਗੁਰਮੁਖ ਹੋ ਜਵੇ ਲੱਗਦਾ ਗੁਣ ਫੇਰ ਸੁਰਜੀਤ ਹੋ ਜਾਣਗੇ ਗੁਣੇ ਗਲਦੇ ਨੇ ਥੋੜੇ ਸੁਰਜੀਤ ਹੁੰਦੇ ਨੇ ਸਤਗੁਰ ਮਿਲੈ ਅੰਧੇਰਾ ਜਾਏ ਨਾਨਕ ਹਉਮੈ ਮੇਟ ਸਮਾਏ ਸਤਗੁਰ ਜੇ ਮਿਲ ਜਵੇ ਸੱਚ ਦਾ ਗਿਆਨ ਮਿਲ ਜਵੇ ਤੋ ਇਹ ਸੱਚ ਦੇ ਗਿਆਨ ਵਾਲਾ ਬੰਦਾ ਮਿਲ ਜਵੇ ਸਤਗੁਰ ਕੋਲ ਸਤਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਦੋ ਜਿਹਨੇ ਸਤਪੁਰਖ ਨੂੰ ਜਾਣ ਲਿਆ ਸਤਪੁਰਖ ਕੌਣ ਹੁੰਦਾ ਇੱਕੋ ਸਤਪੁਰਖ ਜਿਹੜਾ ਇੱਕ ਹੋਏ ਤਾਂ ਉਗਵੇ ਹੈ ਇੱਕ ਹੋ ਗਿਆ ਜੋ ਉਗਿਆ ਕਹਿ ਨਹੀਂ ਹੈ ਉਹ ਸਤਪੁਰਖ ਸਤਪੁਰਖ ਹੈ ਸਤਪੁਰਖ ਤੇ ਹੋਏ ਬਿਨਾਂ ਸਾਫ ਤਸੂਰਤ ਹੁੰਦਾ ਹੀ ਨਹੀਂ ਪਰ ਸੱਚਾ ਮਨ ਸੱਚਾ ਹੋ ਗਿਆ ਤੇ ਸੱਚਾ ਹੀ ਹੈ ਹੋਏ ਹੋ ਗਿਆ ਸਤਪੁਰਖ ਆਤਮ ਚੀਨ ਪ੍ਰਾਤਮ ਚੀਨੋ ਜਿਹਨੇ ਚੀਨ ਲਿਆ ਸਤਪੁਰਖ ਜਿਹਨੂੰ ਪਰਮਾਤਮ ਕਹਿੰਦੇ ਸਤਪੁਰਖ ਹੈ ਉਹ ਜਿਹਦੀ ਆਤਮ ਚੀਨਿਆ ਪਰਮਾਤਮ ਸੋਈ ਸਤਪੁਰਖ ਜਿਹਨੇ ਆਤਮ ਗਿਆਨੀ ਹੈ ਜਿਹੜਾ ਉਹ ਸਤਗੁਰ ਹੈ ਸਤਿਗੁਰੂ ਮਿਲੇ ਅੰਧੇਰਾ ਜਾਏ ਜੇ ਸਤਗੁਰ ਮਿਲ ਜਵੇ ਕੋਈ ਤਾਂ ਹਨੇਰਾ ਦੂਰ ਹੋ ਜਾਂਦਾ ਨਾਨਕ ਹਉਮੈ ਮੇਟ ਸਮਾਈ ਇਹ ਜਿਹੜਾ ਹਨੇਰਾ ਕਹਿੰਦੇ ਤੁਹਾਡਾ ਜਿਹੜਾ ਤੁਹਾਡਾ ਸਵਾਲ ਹੈ ਨਾ ਐ ਨਹੀਂ ਇਹਦਾ ਜਵਾਬ ਆ ਸਕਦਾ ਨਾ ਤੁਸੀਂ ਸਮਝੋ ਇੱਕ ਲਾਈਨ ਦਾ ਜਵਾਬ ਨਹੀਂ ਹੈ ਇਹਦਾ ਸਤਗੁਰ ਹੋਵੇ ਤਾਂ ਇਹਦਾ ਭਰਮ ਵੀ ਤੁਹਾਡਾ ਡੇਰਾ ਚੱਕ ਦੂਗਾ ਇਹ ਡੇਰਾ ਚਲਿਆ ਜਾਊਗਾ ਇਹ ਇਹ ਗੱਲ ਦਾ ਜਵਾਬ ਵੀ ਬਿਲਕੁਲ ਸਤਗੁਰ ਕੋਲ ਮਿਲ ਡੇਰਾ ਜਾਏ ਨਾਲ ਹਉਮੈ ਮੇਟ ਸਮਾਏ ਉਹਦੇ ਬਾਅਦ ਹਉਮੈ ਨਾਲ ਜਰ ਉਹਦੇ ਵਿੱਚ ਉਹਨਾਂ ਜਰ ਸਮਾਨ ਸਾਰੇ ਹਉਮੈ ਵੇਟ ਕੇ ਉਹ ਵੀ ਇੱਕ ਹੋ ਸਕਦਾ ਸਮਾ ਸਕਦਾ ਸਤਗੁਰ ਦੇ ਉਪਦੇਸ਼ ਨਾਲ ਹੋਵੇ ਮਿਲ ਸਕਦੀ ਹੈ ਸਤਗੁਰ ਆਤਮ ਦਰਸ਼ਨ ਕਰਵਾ ਦੂਗਾ ਹੋਵੇ <coughs> ਵੇਟ ਸਮਾਏ